ਇਹ ਸਮੇਂ ਇੰਨੀ ਕੁ ਮੌਲਤ ਦੇ ਇਹ ਸਮੇਂ ਇੰਨੀ ਕੁ ਮੌਲਤ ਦੇ ਤੂੰ ਮੈਨੂੰ ਇੰਨੀ ਕੁ ਮੌਲਤ ਦੇ ਦੇਵੀਂ ਕਿ ਮੈਂ ਉਹਨਾਂ ਅੱਖਰਾਂ ਨੂੰ ਪਰਵਾਨ ਚੜਾ ਸਕਾਂ ਮੈਂ ਉਹਨਾਂ ਅੱਖਰਾਂ ਨੂੰ ਪਰਵਾਨ ਚੜਾ ਸਕਾਂ ਜਿਨ੍ਹਾਂ ਨੂੰ ਚੰਦ ਸੀਮਤ ਸਫ਼ਿਆਂ ਤੇ ਸਜਾ ਸਕਣ ਲਈ ਜਿਨ੍ਹਾਂ ਅੱਖਰਾਂ ਨੂੰ ਮੈਂ ਚੰਦ ਸੀਮਤ ਸਫ਼ਿਆਂ 'ਤੇ ਸਜਾ ਸਕਣ ਲਈ ਦਰਦ ਦੇ ਸਮੁੰਦਰ ਨੂੰ ਦਰਦ ਦੇ ਸਮੁੰਦਰ ਨੂੰ ਮੈਂ ਆਪਣੇ ਪਿੰਡੇ 'ਤੇ ਹੰਡਾਇਆ ਹੈ ਜਿਨ੍ਹਾਂ ਲਫ਼ਜ਼ਾਂ ਨੂੰ ਚੰਦ ਸੀਮਤ ਸਫ਼ਿਆਂ 'ਤੇ ਸਜਾ ਸਕਣ ਲਈ ਮੈਂ ਦਰਦ ਦੇ ਸਮੁੰਦਰ ਨੂੰ ਆਪਣੇ ਪਿੰਡੇ 'ਤੇ ਹੰਡਾਇਆ ਹੈ ਇਲਜ਼ਾਮਾਂ ਦੇ ਦਰਿਆ ਦੀ ਅਗਨੀ ਚ ਲੰਗੀ ਹਾਂ ਇਲਜ਼ਾਮਾਂ ਦੇ ਦਰਿਆ ਦੀ ਅਗਨੀ 'ਚੋਂ ਲੰਘੀ ਹਾਂ ਟੁਕੜੇ-ਟੁਕੜੇ ਹੋਏ ਸਿਸਕ ਰਹੇ ਦਿਲ ਨੂੰ ਟੁਕੜੇ-ਟੁਕੜੇ ਹੋਏ ਸਿਸਕ ਰਹੇ ਦਿਲ ਨੂੰ ਅਨੇਕ ਵਾਰ ਹੱਥਾਂ 'ਚ ਫੜ ਕੇ ਅਨੇਕ ਵਾਰ ਆਪਣੇ ਹੱਥਾਂ 'ਚ ਫੜ ਕੇ ਮੈਂ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਜਾਂ ਫਿਰ ਕਦੇ ਆਪਣੇ ਅਸੂਲਾਂ ਨੂੰ ਛਿੱਕੇ 'ਤੇ ਟੰਗਿਆ ਹੈ ਜਾਂ ਫਿਰ ਕਦੇ ਆਪਣੇ ਉਸੂਲਾਂ ਨੂੰ ਛਿੱਕੇ ਤੇ ਟੰਗਿਆ ਹੈ ਹੱਥਾਂ ਦੀਆਂ ਤਲੀਆਂ ਤੇ ਮਗਦੇ ਸੂਰਜ ਦੀ ਸੌ ਹੱਥਾਂ ਦੀਆਂ ਤਲੀਆਂ ਤੇ ਮਗਦੇ ਸੂਰਜ ਦੀ ਸੌ ਜੇ ਇਹਨਾਂ ਹਰਫਾਂ ਨੂੰ ਕਾਗਜ਼ਾਂ ਤੇ ਹੀਰੇ ਮੋਤੀਆਂ ਵਾਂਗ ਜੇ ਇਹਨਾਂ ਲਫ਼ਜ਼ਾਂ ਨੂੰ ਕਾਗਜ਼ਾਂ ਤੇ ਹੀਰੇ ਮੋਤੀਆਂ ਵਾਂਗ ਜੜ ਸਕਣ ਲਈ ਮੈਨੂੰ ਕਦੇ ਆਪਣਾ ਤਨ ਵੀ ਲਾਉਣਾ ਪਵੇ ਮੈਨੂੰ ਕਦੇ ਆਪਣਾ ਤਨ ਵੀ ਲਾਉਣਾ ਪਵੇ ਤਿਲ ਤਿਲ ਕਰਕੇ ਇਸ ਜਿਸਮ ਦੀ ਅਹੁਤੀ ਦੇਣੀ ਪਵੇ ਤਾਂ ਵੀ ਮੇਰੇ ਸਿਰੜ ਨੂੰ ਇਹ ਸੌਦਾ ਮਹਿੰਗਾ ਨਹੀਂ ਜਾਪੇਗਾ ਤਾਂ ਵੀ ਮੇਰੇ ਸਿਰੜ ਨੂੰ ਇਹ ਸੌਦਾ ਮਹਿੰਗਾ ਨਹੀਂ ਜਾਪੇਗਾ ਇਹ ਸਮੇਂ ਇਹ ਸਮੇਂ ਤੂੰ ਮੈਨੂੰ ਇੰਨੀ ਕੁ ਤਾਂ ਮੋਹਲਤ ਦੇ ਦੇਵੀਂ ਮੈਂ ਚੰਦ ਅੱਖਰਾਂ ਨੂੰ ਸਿਰ ਸਕਾਂ ਪਰਵਾਨ ਚੜਾ ਸਕਾਂ ਤੂੰ ਮੈਨੂੰ ਇੰਨੀ ਕੁ ਤਾਂ ਮੋਹਲਤ ਦੇ ਦੇ ਮੈਂ ਚੰਦ ਅਖਰਾਂ ਨੂੰ ਸਿਰਜ ਸਕਾਂ ਪਰਵਾਨ ਚੜਾ ਸਕਾਂ